ਸੋ ਇਸ ਤਰ੍ਹਾਂ ਸਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਜਿੱਥੇ ਵੀ ਪ੍ਰੇਮੀ ਯਾਦ ਕਰਦੇ ਸਨ ਦਰਸ਼ਨ ਦਿੰਦੇ ਰਹੇ ਭੈਣ ਨਾਨਕੀ ਨਾਲ ਇਸ ਤਰ੍ਹਾਂ ਇਕਰਾਰ ਕੀਤੇ ਹੋਏ ਸਨ ਜਦੋਂ ਵੀ ਸਮੇਂ-ਸਮੇਂ ਯਾਦ ਕਰਦੇ ਸਨ ਸਤਿਗੁਰੂ ਹਾਜ਼ਰ ਹੁੰਦੇ ਸਨ ਇਸ ਤਰ੍ਹਾਂ ਹੀ ਮੇਰੀ ਪ੍ਰਾਰਥਨਾ ਹੈ ਕਿ ਸਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਆਪਣੀ ਸਿਹਤ ਕਿਉਂਕਿ ਉਹ ਅਕਾਲ ਪੁਰਖ ਹਨ ਤੋ ਸਾਨੂੰ ਭਲੇਖੇ ਵਿੱਚ ਪਾ ਲੈਂਦੇ ਹਨ ਕਈ ਵਾਰੀ ਕੰਮ ਐਸੇ ਹੀ ਕਰਦੇ ਹਨ ਕਾਰ ਵਿਹਾਰ ਦੁਨੀਆ ਦੇ ਨਾਲ ਚੱਲ ਕੇ ਕਰਦੇ ਰਹਿੰਦੇ ਨੇ ਭਲੇਖਾ ਪਿਆ ਹੋਇਆ ਸਾਡੀਆਂ ਅੱਖਾਂ ਤੇ ਪੜਦਾ ਹੈ ਉਹ ਆਪ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਹਨ ਅਕਾਲ ਪੁਰਖ ਨੇ ਆਪਣੀ ਸਿਹਤ ਤਬੀਅਤ ਵਧੀਆ ਆਪ ਹੀ ਰੱਖਣ ਕਿਉਂਕਿ ਉਹਨਾਂ ਦੀ ਤਬੀਅਤ ਉਹ ਆਪ ਹੀ ਰੱਖ ਸਕਦੇ ਨੇ ਚੰਗੀ ਹੋਰ ਕੌਣ ਹੈ ਤੋ ਵਧੀਆ ਸਿਹਤ ਆਪਣੀ ਰੱਖਣ ਅਤੇ ਸਮੇਂ-ਸਮੇਂ ਸਾਡੇ ਜੀਆਂ ਨੂੰ ਦਰਸ਼ਨ ਦਿੰਦੇ ਰਹਿਣ ਕਿਉਂਕਿ ਦਰਸ਼ਨ ਦਾ ਬਹੁਤ ਮਹੱਤਵ ਹੈ ਫਲ ਹੈ ਇਸ ਕਰਕੇ ਮੇਰੀ ਪ੍ਰਾਰਥਨਾ ਇਹ ਹੈ ਕਿ ਸਾਨੂੰ ਇੱਥੇ ਵੀ ਇੱਥੋਂ ਵਾਲੇ ਜੀਆਂ ਨੂੰ ਇੱਥੋਂ ਵਾਲੀ ਸਾਧ ਸੰਗਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਿਸ ਤਰ੍ਹਾਂ ਭੈਣ ਨਾਨਕੀ ਨੂੰ ਗੁਰੂ ਨਾਨਕ ਨੇ ਦਰਸ਼ਨ ਦਿੱਤੇ ਸਾਨੂੰ ਵੀ ਦਰਸ਼ਨ ਦੇਣ ਤੋ ਖਿਮਾ ਕਰਨਾ ਵਾਦ ਘਟ ਬੋਲਿਆ ਸਾਰੇ ਗੱਜ ਕੇ ਕੋਰੀ ਆਖੀਏ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ